ਚੌਪਈ ਮੰਤਰੀ ਕਥਾ ਉਚਾਰਨ ਲਾਗਾ ਜਾ ਕੇ ਰਸ ਰਾਜਾ ਅਨੁਰਾਗਾ ਸੂਰਤ ਸੈਣ ਰਿਵਤੇ ਇੱਕ ਸੂਰਤੇ ਜਾਨਕ ਦੁਤੀਏ ਮੈਨ ਕੀ ਮੂਰਤ ਅਛਰਾ ਦੇ ਸਦਨ ਤੇ ਨਾਰੀ ਕਨਕ ਅਵਟ ਸਾਚੈ ਜਨ ਢਾਰੀ ਅਪਸਰਮਦੀ ਸੁਤਾ ਤੇ ਸੋ ਹੈ ਸੁਰ ਨਰ ਨਾਗ ਸੁਰ ਮਨ ਮੋਹੈ ਸੁਰਿਦ ਰਿਦ ਸੈਨ ਇਕ ਸ਼ਾਹ ਪੁੱਤਰ ਤਹਾ ਜੇ ਸਭ ਦੂਸਰ ਭਇਓ ਨਾ ਮਹਿ ਮਹਾ ਰਾਜ ਸੁਤਾ ਤੇ ਉਪਰ ਅਟਕੀ ਬਿਸਰ ਗਈ ਸਭ ਹੀ ਸੁਧ ਘਟਕੀ ਚਤੁਰ ਸਾਹਤਰੀ ਤਹਾਂ ਪਠਾਈ ਨਾਰ ਭੇਸ ਕਰਤੇ ਲੈ ਆਈ ਜਬ ਉਹ ਤਰਨ ਤਰਨੀ ਐ ਪਾਇਓ ਪਾਂਤ ਪਾਂਤ ਪਜ ਗਰੇ ਲਗਾਇਓ ਪਾਂਤ ਪਾਂਤ ਕੇ ਆਸਨ ਲੈ ਕੈ ਪਾਂਤ ਪਾਂਤ ਤਨ ਚੁੰਬਨ ਕੈ ਕੈ ਤੇ ਤੇ ਵਿਦਤਾ ਕੋ ਬਰਮਾਇਓ ਗ੍ਰਹਿ ਜੈ ਬੋ ਤਿਨਹੂ ਸੋ ਭੁਲਾਇਓ ਸਖੀ ਭੇਸ ਕਹ ਧਾਰੇ ਰਹੈ ਸੋਈ ਕਰੈ ਜੋ ਅਬਲਾ ਕਹੈ ਰੋਜ ਭਜੈ ਆਸਨ ਤੇ ਲੈ ਕੈ ਭਾਂਤ ਪਾਂਤ ਤਾ ਕਹ ਸੁਖ ਦੈ ਕੈ ਪਿਤ ਤੇ ਨਿਰਖੈ ਭੇਦ ਨਾ ਜਾਣੈ ਦੁਇਤਾ ਕੀ ਤਿਹ ਸਖੀ ਪਰਮਾਨੈ ਭੇਦ ਭੇਦ ਜੜ ਕੋਈ ਨਾ ਲਾਹੀ ਵਾ ਕੀ ਤਾਹੇ ਖਵਾਸਨ ਕਾਹੀ ਇੱਕ ਦਿਨ ਦੁਹਿਤਾ ਪਿਤਾ ਨਿਹਾਰਤ ਭਈ ਖੇਲ ਕੇ ਬੀਚ ਮਹਾਰਤ ਤਮਨ ਪੁਰਖ ਕਾ ਪੁਰਖ ਕੈ ਭਰਤਾ ਕਰਾ ਸੋਮਬਰ ਕਰ ਕੈ ਬੈਠੀ ਬਹੁਰ ਸ਼ੋਕ ਮਨ ਧਾਰ ਕੈ ਸੁਨਤ ਮਾਤ ਪਿਤ ਬਚਨ ਕੈ ਕਹਾ ਇਹ ਕਰੀ ਲਖਾਓ ਹਮਰੀ ਗਤ ਮੋਏ ਇਨ ਦੀਨ ਸਾਤਰੀ ਕਰ ਪਾਤੀ ਅਬ ਮੋਹਿ ਭਈ ਇਹ ਸਾਹਤਰੀ ਪਾਤੇ ਖੇਲਤ ਦਈ ਲਰਕਵਨ ਸੁਭ ਮਾਤਿਮ ਅਬ ਜੋ ਹੈ ਮੋਰਾ ਸਤ ਮਾਹੀ ਤੋਏ ਨਾਰਿ ਪੁਰਖ ਹੋਇ ਜਾਹੀ ਤ੍ਰੀਤ ਇਹ ਪੁਰਖ ਹੋਇ ਜਾਹੀ ਜੋ ਕਛ ਸਤ ਮੇਰੇ ਮਹਿ ਆਹੀ यह अब जून पुरख की पावै मदन भोग मोरे संग कमावै चक्रत पयो राजा इन बचनन रानी सहत विचार कियो मन दोहिता कहाँ कहत बैनन कहा अचर्य सो आवत है जी महा ਜਬ ਤਿਹ ਬਸਤਰ ਛੋਰ ਨਿਰਪਲਾਹਾ ਨਿਕਸੋ ਵਹਿ ਜੋ ਦੁਇਤਾ ਕਹਾ ਅਦਕ ਸਤੀ ਤਾ ਕਹਿ ਕਰ ਜਾਂਦਾ ਭਲਾ ਬੁਰਾ ਨਹਿ ਮੂੜ ਪਛਾਨਾ ਇਤ ਸ੍ਰੀ ਚਰਿਤ੍ਰ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 324 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸ੍ਰੀ ਸੁਲਤਾਨ ਸੈਨ ਇਕ ਰਾਜਾ ਜਾ ਸਮ ਦੁਤੀਆ ਨਾ ਵਿਦਨਾ ਸਾਜਾ ਸ੍ਰੀ ਸੁਲਤਾਨ ਦੇ ਤਿਹ ਨਾਰੀ ਰੂਪਵਾਨ ਗੁਣਵਾਨ ਉਜਿਆਰੀ ਤਾਕੇ ਭਵਨ ਭਈ ਇਕਬਾਲਾ ਜਾਨਕ ਸਿਥਰ ਅਗਨ ਕੀ ਜਵਾਲਾ ਸ੍ਰੀ ਸੁਲਤਾਨ ਕੁਆਰੀ ਉਜਿਆਰੀ ਕਨਕੇ ਅਵਟ ਸਾਂਚੇ ਜਨ ਢਾਰੀ ਜੋਬ ਨੰਗ ਤਾਕੇ ਜਬ ਭਇਓ ਬਾਲਾ ਪਨ ਤਬ ਹੀ ਸਭ ਗਇਓ ਅੰਗ ਅੰਗ ਦਇਓ ਨੰਗ ਤਮਾਮਾ ਜਾਹਿਰ ਭਈ ਜਗਤ ਮਹਿ ਬਾਮਾ ਸੁਣ ਸੁਣ ਪ੍ਰਭਾ ਕੁਾਰਤਾ ਹੈ ਆਵੈ ਦੁਆਰੇ ਭੀਰ ਬਾਰ ਨਹਿ ਪਾਵੈ ਏਕ ਤਰਨ ਤਰਨੀ ਕੋ ਭਾਇਓ ਜਾਨਕ ਮਦਨ ਰੂਪ ਧਾਰਿ ਆਇਓ ਸੋਏ ਕੁਾਰ ਨੀ ਕੋ ਭਾਇਓ ਪਠੈ ਸਾਤਰੀ ਬੋਲ ਪਠਾਇਓ ਕੀੜਾ ਕਰੀ ਬਹੁਤ ਵਿਦਵਾਸੋ ਕੀਨੋ ਪ੍ਰਾਤ ਸੋ ਅੰਬਰਤਾਸੋ ਜਬ ਹੀ ਵਿਆਹ ਕਮਨ ਸੋ ਕੀਓ ਬਹੁਤ ਇਕ ਬਰਸ ਨਾ ਜਾਣੇ ਦੀਓ ਕਰੀੜਾ ਕਰੈ ਭਾਂਤ ਭਾਂਤਿਨ ਤਨ ਹਰਖ ਵਢਾਏ ਵਢਾਏ ਅਦਕ ਮਨ ਭੋਗ ਬਹੁਤ ਦਿਨ ਤਾ ਸੰਗ ਕਯੋ ਤਾ ਕੋ ਬਲ ਸਭ ਹੀ ਹਰ ਲਇਓ ਜਵੈ ਨਿਰਧਾਤ ਕੁਰ ਵਹਿ ਭਇਓ ਤਬ ਹੀ ਡਾਰ ਹਿਰਦੈ ਤੇ ਦਇਓ ਔਰ ਨਸਾਤ ਕਰੈ ਤਬ ਪ੍ਰੀਤਾ ਨਿਸ ਦਿਨ ਕਰੈ ਕਾਮ ਕੀ ਰੀਤਾ ਪਤਹਿ ਤੋਰ ਖੋਜਾ ਕਰ ਡਾਰਾ ਆਪ ਅਵਰ ਸੋ ਕੇਲ ਮਚਾਰਾ ਬਿਰਹ ਰਾਏ ਤਾ ਕੋ ਥੋ ਯਾਰਾ ਜਾ ਸੋ ਬਧਿਓ ਕਰ ਕੇ ਪਿਆਰਾ ਤਾ ਪਰ ਰਹੀ ਹੋਏ ਸੋ ਲਟਕਨ ਤੇ ਹਿਤ ਮਰਤ ਪਿਆਸ ਸਰ ਭੂਖਨ ਇੱਕ ਦਿਨ ਭਾਂਗ ਮਿੱਤਰ ਤਿਹ ਲਈ ਪੋਸਤ ਸੈਤ ਅਭੀਮ ਚੜਈ ਬਹੁ ਰਤ ਕਰੀ ਨਾ ਬੀਰਦ ਗਿਰਾਈ ਆਠ ਪੈਰ ਲਗ ਕਰ ਬਜਾਈ ਸਭ ਨਿਸਨਾਰ ਭੂਗ ਜਬ ਪਾਇਓ ਬਹੁ ਆਸਨ ਕਰ ਹਰਖ ਵਢਾਇਓ ਤਾ ਪਰ ਤਰਨ ਚਿਤ ਤੇ ਅਟਕੀ ਭੂਲ ਗਈ ਸਭ ਹੀ ਸੁਧ ਘਟ ਕੀ ਦ્વੈ ਕਟਕਾ ਜੋ ਭੋਗ ਕਰਤ ਨਰ ਤਾ ਪਰ ਵੀ ਜਿਤ ਨਾਰ ਬਹੁਤ ਕਾਰੇ ਚਾਰ ਪਹਰ ਜੋ ਕੇਲ ਕਮਾਵੇ ਸੋ ਕਿਨਾ ਤ੍ਰੇਕੇ ਚਿਤ ਚੁਰਾਵੇ ਰਹਿਣ ਸਗਲ ਤਿਨ ਤਰਨ ਬਜਾਈ ਪਾਂਤ ਪਾਂਤ ਕੇ ਸਾਥ ਹੰਡਾਈ ਆਸਨ ਕਰੇ ਤਰਨ ਬਹੁ ਬਾਰਾ ਚੁੰਬਨਾ ਦੇ ਨਖ ਘਾਤ ਅਪਾਰਾ ਪਾਂਤ ਪਾਂਤ ਕੇ ਚਤੁਰਾਸਨ ਕਰ ਭਜਿਓ ਤਾਹੇ ਤਰਦਾ ਭੁਜਨ ਪਰ ਚੁੰਬਨ ਆਸਨ ਕਰਤ ਵਿਚਛਨ ਕੋਕ ਕਲਾ ਕੋ ਵਿਦ ਸਭ ਲਛਨ ਦੋਹਰਾ ਪੋਸਤ ਸ਼ਰਾਬ ਅਫੀਮ ਬਹੁ ਘੋਟ ਚੜਾਵਤ ਭੰਗ ਚਾਰ ਪਹਰ ਪਹਾਂ ਮੈਂ ਭਜਾ ਤਉ ਨਾ ਮੁਚਾਇ ਅਨੰਗ ਚਉਪਈ ਭੋਗ ਕਰਤ ਸਭ ਰਹਿਨ ਬਿਤਾਵਤ ਮਲ ਸੇਜ ਮਲਨ ਹੋਇ ਜਾਵਤ ਹੋ ਦਿਵਾਕਰ ਕੀ ਅਨੁਰਾਈ ਛੈ ਸੇਜ ਮਿਲ ਬੌਰ ਬਿਛਾਈ ਪੌੜ ਪਰ ਜੰਕੇ ਅੰਕ ਭਰ ਸੋਉ ਭਾਂਗ ਅਭੀਮ ਪੀਤ ਮਿਲ ਦੋ ਬਹੁਰ ਕਾਮ ਕੀ ਕੇਲ ਮਚਾਵੇਂ ਕੋ ਸਾਰ ਮਤ ਪ੍ਰਗਟ ਦਿਖਾਵੇਂ ਕੈਫਨ ਸਾਥ ਰਸ ਮਸੇ ਹੋਇ ਕਰ ਪ੍ਰੌੜ ਪਰ ਜੰਕ ਰਾਤ ਦੋ ਸਵੈ ਕਰ ਬਹੁਰ ਜਗੈ ਰਸ ਰੀਤ ਮਚਾਵੈ ਕਵੇ ਤੂ ਵਿਚਾਰੈ ਧੁਰ ਪਦ ਗਾਵੈ ਤਬ ਲਗ ਬਿਰਹ ਨਟਾ ਤਾ ਕੋ ਪਤ ਨਿਕਸਿਓ ਆਏ ਤਹਾ ਮੂਰਖ ਮਤ ਤਾਵ ਤ੍ਰਿਏ ਚਤੁਰ ਚਰਿਤ੍ਰ ਵਿਚਾਰ ਕੈ ਹਨਿਓ ਤਾਇ ਫਾਂਸੀ ਗਰ ਡਰ ਕੈ ਏਕ ਕੋਠਰੀ ਮਿੱਤਰ ਛਪਾਇਓ ਪਥੇ ਮਾਰ ਸੁਰ ਊਚੋ ਘਾਇਓ ਰਾਜਾ ਪ੍ਰਜਾ ਸ਼ਬਦ ਸੁਨਤਾਏ ਦੋਇਤਾ ਕੇ ਮੰਦਰ ਚਲ ਆਏ ਮ੍ਰਿਤਕ ਪਰਿਓ ਤਾਕੋ ਭਰਤਾਰਾ ਰਾਵ ਰੰਕ ਸਭ ਹੂਨ ਨਿਹਾਰਾ ਪੂਛਤ ਵਯੋ ਤਿਸੀ ਕਾ ਰਾਜਨ ਕਹਾ ਭਈ ਜਾ ਕੀ ਗਤ ਕਾਮਨੀ ਸੁਨੋ ਪਿਤਾ ਮੈਂ ਕਛੂ ਨਾ ਜਾਣੋ ਰੋਗ ਯਾਹੇ ਜੋ ਤੁਮੈ ਬਖਾਨੋ ਅਕਸ ਮਾਤਰ ਯਾ ਕਹ ਕਛ ਭਇਓ ਜੀਵਤ ਹੁਤੋ ਮ੍ਰਿਤਕ ਵਹਿ ਗਇਓ ਅਰ ਜੋ ਅਬ ਮੋਹ ਮੈਂ ਕਛ ਸਤ ਹੈ ਅਰ ਜੋ ਸਤੈ ਵੇਦ ਕੋ ਮਤ ਹੈ ਅਬ ਮੈਂ ਰੁਦਰ ਤਪੱਸਿਆ ਕਰ ਹਉ ਯਾਹ ਜਿਉ ਕੈ ਜਰ ਮਰ ਹਉ ਤੁਮਹੂ ਬੈਠ ਜਾਏ ਅੰਗਨਾ ਆਬ ਪੂਜਾ ਕਰੋ ਸਦਾ ਸ਼ਿਵ ਕੀ ਸਭ ਮੈਂ ਜਾ ਕੋ ਇਹ ਘਰ ਲੈ ਜਾਇ ਹਾਂ ਪੂਜ ਸਦਾ ਸ਼ਿਵ ਬੋਰ ਜਿਵੈ ਹਾਂ ਮਾਤ ਪਿਤਾ ਅੰਗਨਾ ਬੈਠਾਏ ਨੈ ਵੀ ਮਹਤਾ ਸਗਲ ਬੁਲਾਏ ਲੈ ਸੰਗ ਗਈ ਮ੍ਰਿਤ ਕਹਤੇ ਘਰ ਰਾਖਿਓ ਥੋ ਜਹਾਂ ਜਾਰ ਛਪਾ ਕਰ ਤੇ ਘਰ ਜਾਏ ਪਾਟ ਦ੍ਰਿੜਦੈ ਕਰ ਰਵੀ ਜਾਰ ਕੇ ਸਾਧ ਵਿਆਹ ਸਿਕਾਰ ਨਿਰਪ ਜੁਤ ਬੈਠ ਲੋਗ ਦੁਆਰਾ ਪਰ ਭੇਦ ਭੇਦ ਨਾ ਸਕਤ ਵਿਚਾਰ ਕਰ ਤੇ ਸਭ ਹੀ ਜੀ ਮੈਂ ਅਸ ਜਾਣੈ ਸੁਤਾ ਸ਼ਿਵਤ ਪੂਜਤੇ ਅਨੁਮਾਨੈ ਜਾ ਕੀ ਆਜ ਸਤਤਾ ਲੈ ਹੈ ਭਲੀ ਬੁਰੀ ਬਤਿਆ ਤਬ ਕਹਿ ਹੈ ਜੋ ਯਹ ਕੁਰ ਰੁਦਰ ਸੋ ਰਤ ਹੈ ਜੋ ਯਹ ਤਿਹ ਚਰਨਨ ਮੈਂ ਮਤ ਹੈ ਤਉ ਪਤ ਜੀਵਤ ਬਾਰ ਨਾ ਲਗ ਹੈ ਸ਼ਿਵ ਸ਼ਿਵ ਭਾਖ ਮ੍ਰਿਤਕ ਪੁਨ ਜਗ ਹੈ ਇਤ ਤੇ ਦਵਾਰ ਵਿਚਾਰ ਵਿਚਾਰਤ ਉਤ ਤ੍ਰਿਯ ਸੰਗ ਭੀ ਜਾਰ ਮਹਾਰਤ ਜਿਉ ਜਿਉ ਲਵਟ ਚੋਟ ਚਟਕਾਵੈ ਤੇ ਜਾਣੇ ਵਾਹ ਗਾਲ ਵਜਾਵੈ ਤਹਾਂ ਖੋਦ ਭੂਤਾ ਕੋ ਗਾਡਾ ਬਾਹਰ ਹਾੜ ਗੋਡ ਨਹਿ ਛਾਡਾ ਆਪਣੇ ਸਾਥ ਜਾਰ ਕਹ ਧਰ ਕੈ ਲੈ ਆਈ ਏ ਭਾਂਤ ਉਚਰ ਕੈ ਜਬ ਮੈਂ ਧਿਆਨ ਰੁਦਰ ਕੋ ਧਰਿਓ ਤਬ ਸ਼ਿਵ ਅਸਮੁਰ ਸਾਥ ਉਚਰਿਓ ਬਰੰਗ ਬ੍ਰਹੂ ਪੁੱਤਰੀ ਮਨ ਭਾਵਤ ਜੋ ਇਹ ਸਮੈ ਹਿਰਦੈ ਮਹਿ ਆਵਤ ਤਬ ਮੈਂ ਕਹੋ ਜਿਆਇ ਦਿਓ ਪਾਤੇ ਜੋ ਤੁਮਰੇ ਚਰਨਨ ਮਹਿ ਮੋਰ ਮਾਤੀ ਤਬ ਇਹ ਭਾਂਤ ਬਖਾਨਿਓ ਸ਼ਿਵ ਬਚ ਸੋ ਤੁਮ ਸਮਝ ਲਿਓ ਭੂਪਤ ਸੱਚ ਦੋਹਰਾ ਤਾਂ ਤੇ ਅਤ ਸੁੰਦਰ ਕਰੋ ਬਾਤੇ ਬੈਸ ਕਿਸੋਰ ਨਾਥ ਜੀਓ ਸ੍ਰੀ ਸੰਭ ਕੀ ਕਿਰਪਾ ਦ੍ਰਿਸ਼ਟ ਕੀ ਕੋਰ ਚਉਪਈ ਸਭ ਹਰ ਬਚਨ ਸਤ ਕਰ ਜਾਨਾ ਸ਼ਿਵ ਕੋ ਸਤ ਬਚਨ ਅਨੁਮਾਨਾ ਤਵ ਤੇ ਤਾਜ ਸੁੰਦਰ ਜੀ ਤਰਾਸਾ ਨਿਤ ਪ੍ਰਗਤਾ ਸੋ ਕਰਤ ਬਿਲਾਸਾ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 325 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਗਹਰਵਾਰ ਰਾਜ ਆਇ ਕੇ ਆਤਿਵਲ ਕਵੈ ਨ ਚੱਲਿਆ ਪੀਰ ਹਲਾ ਚਲ ਗੂੜਮਤੀ ਨਾਰੀ ਤਾਕੇ ਕਰ ਕਹੀ ਨ ਪਰਤ ਪ੍ਰਵਾ ਤਾਕੀ ਬਰ ਕੋ ਤੋ ਸ਼ਾਹ ਬੜ ਪਾਗੀ ਰੂਪਵਾਨ ਗੁਣਵਾਨ ਨੁਰਾਗੀ ਸੁਖਜਮਤੀ ਦੁਹਿਤਾ ਤਾਕੇ ਘਰ ਪ੍ਰਗਟ ਪਈ ਜਨ ਕਲਾ ਕਿਰਨ ਧਾਰ ਏਕ ਤਹਾਂ ਬੈਪਾਰੀ ਆਇਓ ਮਿਤ ਦਰਵ ਨਹਿ ਜਾਤ ਗਨਾਇਓ ਜਵਤਰੀ ਜਾਇ ਫਰ ਉਸਟੈ ਭਰੇ ਲੋਗ ਲਾਚੀ ਕਮਨੂ ਚਰੇ ਉਤਰਤ ਧਾਮ ਤਮਨ ਕੇ ਭਇਓ ਮਿਲਬੋ ਕਾਸ਼ਾ ਸੰਗ ਗਇਓ ਦੋਹਿਤ ਘਾਤ ਤਮਨ ਕੀ ਪਾਈ ਸਕਲ ਦਰਬ ਤੇ ਲਿਓ ਚੁਰਾਈ ਮਾਤਰਾ ਗ੍ਰਹਿ ਕੀ ਸਕਲ ਨਿਕਾਰ ਦਈ ਬਹੁਰਤਾ ਆਗ ਪ੍ਰਜਾਰ ਰੋਗਤ ਸੁਤਾ ਪਿਤਾ ਬਹਿ ਆਈ ਜਰਿਓ ਧਾਮ ਕਹਿਤਾ ਹੈ ਸੁਨਾਈ ਸੋਨ ਤ੍ਰੀ ਬਚਨ ਸਾਧ ਵੈ ਧਾਏ ਘਰ ਕੋ ਮਾਲ ਨਿਕਾਸਨ ਆਏ ਆਗੇ ਆਏ ਨਿਹਾਰੈ ਕਹਾ ਨਿਰਖਾ ਢੇਰ ਭਸਮ ਕਾ ਤਹਾਂ ਬਹੁਰ ਸੁਤਾਇ ਬਚਨੁ ਉਚਾਰੇ ਇਹ ਪਿਤਾ ਦੁਖ ਹਿਰਦੈ ਹਮਾਰੇ ਆਪਨ ਗਏ ਕਾ ਸ਼ੋਕ ਨ ਆਵਾ ਯਾ ਕੋ ਲਗਤ ਹਮੈ ਪਛਤਾਵਾ ਪੁਨ ਸੁਤਾ ਕੋ ਅਸ ਸ਼ਾਹ ਉਚਾਰੇ ਸੋਈ ਭਇਓ ਜੋ ਲਿਖਿਓ ਹਮਾਰੇ ਤੂੰ ਯਾ ਕੋ ਕਛ ਸ਼ੋਕ ਕਰੋ ਜਿਨ ਦੈ ਹੋ ਦਰਬ ਜਰਿਓ ਜਿਤਨੋ ਇਨ ਭੇਵ ਭੇਵ ਨਾ ਕਛ ਜੜ ਪਾਇਓ ਮੂੰਡ ਮੁੰਡਾਏ ਬਹੁਰ ਘਰ ਆਇਓ ਕਰਮ ਰੇਖ ਆਪਣੀ ਪਹਿਚਾਨੀ ਤ੍ਰਿਆ ਚਰਿਤਰ ਕੀ ਰੀਤ ਨਾ ਜਾਣੀ ਸ਼ਾਹੋ ਸੁਤਾ ਏ ਛਲ ਧਨ ਹਰਾਮ ਭੇਦ ਨਾ ਤਾਕੇ ਪਿਤਾ ਵਿਚਰਾ ਸਿਆਣਾ ਹੁ ਤੋ ਭੇਦ ਨਹਿ ਪਾਇਓ ਬਿਨ ਲਾਗੇ ਜਲ ਮੂਡ ਮੁੰਡਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 326 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ